ਫਰੀਦਾ ਦੁੱਖਾਂ ਛੇਤੀ ਦਿਉ ਗਿਆ ਸੂਲਾ ਛੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ ਆ ਜਿਹੜਾ ਸੰਸਾਰੀ ਦਿਨ ਹੈ ਔਰ ਰਾਤ ਹੈ ਇਹਦੀ ਗੱਲ ਕਰ ਰਿਹਾ ਜਿਹੜੇ ਅਗਿਆਨੀ ਨੇ ਜਿਹੜੀ ਟਕਰਾਉਂਦੀ ਆ ਜਾ ਕੇ ਸੰਤੋਖ ਦੇ ਬਿਨਾ ਨੇ ਜਿਹੜੇ ਆਗਿਆ 'ਚ ਨਹੀਂ ਚੱਲਦੇ ਜਿਹੜੇ ਕੁਦਰਤ ਦੇ ਨਿਯਮ ਅਨਸਾਰ ਨਹੀਂ ਚੱਲਦੀ ਜਿਨ੍ਹਾਂ ਦੀ ਵਿਚਾਰਧਾਰਾ ਉਹ ਕੀ ਹੈ ਦੁੱਖਾਂ ਸੇਤੀ ਦਿਨ ਗਿਆ ਜਿਨ੍ਹਾਂ ਕੋ ਉਹਨਾਂ ਕੋ ਗਿਆਨ ਹੈ ਨਾ ਉਹਨਾਂ ਦੁੱਖ ਜ਼ਿਆਦਾ ਹੈ ਉਹਦੀ ਚਿੰਤਾ ਜ਼ਿਆਦਾ ਹੈ ਸਾਰਿਆਂ ਨੂੰ ਅਸੀਂ ਸਿੱਖ ਬਣਾਉਣਾ ਬੜੀ ਚਿੰਤਾ ਦੀ ਗੱਲ ਹੈ ਉਹ ਕਹਿੰਦੇ ਨੇ ਇਸਲਾਮ ਸਾਰੀ ਦੁਨੀਆ 'ਚ ਫੈਲਾਉਣਾ ਬੜੀ ਚਿੰਤਾ ਦੀ ਗੱਲ ਹੈ ਦਿਨ ਰਾਤ ਬੰਦੂਕਾਂ ਚੱਕੀ ਫਿਰੀ ਜਾਂਦੇ ਨੇ ਦੁੱਖ ਨੇ ਉੱਤੇ ਕੀ ਸੁਖ ਹੈ ਹੰਕਾਰੀਆਂ ਦਾ ਦਿਲ ਦੁੱਖਾਂ ਦੇ ਸੇਤੀ ਜਾਂਦਾ ਹੁੰਦਾ ਦੁੱਖਾਂ ਨਾਲੇ ਕੱਟਦੀ ਹੁੰਦੀ ਪਰਮੇਸ਼ਰ ਦੇ ਉੱਤੇ ਦੀ ਬਣਦੇ ਨੇ ਪਰਮੇਸ਼ਰ ਤੇ ਜਿਹੜਾ ਕੰਮ ਹੋਇਆ ਉਹ ਅਸੀਂ ਕਰਨਾ ਜਿਹੜਾ ਰੱਬ ਤੇ ਨਹੀਂ ਕੰਮ ਹੁੰਦਾ ਅਸੀਂ ਕਰਕੇ ਦਿਖਾਵਾਂਗੇ ਹੰਕਾਰ ਦੀ ਟੀਸੀ ਹੈ ਦੁੱਖਾਂ ਸੇਤੀ ਦਿਲ ਗਿਆ 16 ਸੇਤੀ ਰਾਤ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂ ਅਤਵਾਦੀ ਬਣੇ ਫਿਰਦੇ ਨੇ ਨੀਂਦ ਕਿਵੇਂ ਆਵੇ ਰਾਤ ਨੂੰ ਚਿੰਤਾ ਨੀਂਦ ਨਹੀਂ ਆਉਂਦੀ ਗੈਰ ਕਾਨੂੰਨੀ ਕੰਮ ਕਰਦੇ ਨੇ ਜਿਹਦੇ ਦੇਖਦੇ ਨੇ ਗੋਲੀ ਮਾਰਦੇ ਨੇ ਮੰਬ ਰੱਖਦੇ ਸੂਲਾਂ ਸੇਤੀ ਉਹ ਰਾਜ ਜਾਊਗੀ ਹੋਰ ਕੀ ਜਾਊਗਾ ਸਾਕਤ ਦੀ ਰਾਤ ਸੂਲਾਂ ਸੇਤੀ ਹੁੰਦੇ ਆ ਦੁੱਖਾਂ ਸੇਤੀ ਦਿਨ ਹੁੰਦਾ ਸਭ ਸਾਖਤ ਨੇ ਹਾਂਜੀ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਸ ਪਾਤਣੀ ਕੀ ਕਹਿੰਦਾ ਇਸਲਾਮ ਖਤਰੇ 'ਚ ਹੈ ਪੰਥ ਖਤਰੇ 'ਚ ਹੈ ਬਾਤ ਨਹੀਂ ਇਹ ਕਹਿ ਰਿਹਾ ਬੇੜਾ ਕੋ ਪਰਵਾਹ ਬੇੜਾ ਡੁੱਬਣ ਵਾਲਾ ਤਗੜੇ ਹੋ ਜੋ ਪੰਥ ਖਤਰੇ 'ਚ ਹੈ ਬਾਤ ਹੀ ਕਹਿ ਰਿਹਾ ਐਜੀਪੀਸੀ ਨਹੀਂ ਤੋੜਨ ਦੇਣੀ ਉਹ ਕਰਤਾ ਵੱਡੇ ਛਾਤਰ ਆਦਮੀ ਆ ਬਾਤ ਨਹੀਂ ਕਹਿ ਰਿਹਾ ਦੁੱਖਾਂ ਸੇ ਦੀ ਦਿਨ ਜਾਂਦਾ ਕੰਡਿਆਂ ਸੇ ਦੀ ਰਾਤ ਜਾਂਦੀ ਆ ਸਾਰਾ ਨਕਸ਼ਾ ਬਾਦਲ ਦਾ ਹੀ ਹੈ ਦੱਸਿਆ ਹੋਇਆ ਹੁਣ ਹੈਗਾ ਐਸ ਵਕਤ ਹੈਗਾ ਐਸ ਵਕਤ ਹੈਗਾ ਅਸੀਂ ਬੰਡੀਆਂ ਨਹੀਂ ਪਾਉਣ ਦੇਣੀਆਂ ਐਸ ਵਕਤ ਤਾਂ ਹੈਗਾ ਬੜਾ ਪੁਕਾਰੇ ਪੱਤ ਖੜਾ ਪੱਤ ਨਹੀਂ ਆ ਉਹ ਪ੍ਰਧਾਨ ਹੈ ਰੋਲਾ ਪਾ ਰਿਹਾ ਰੋਲਾ ਪਾ ਰਿਹਾ ਸਿੱਖਾਂ ਦਾ ਕੋਈ ਹੈ ਉਹ ਸਿਰਮੌਰ ਚੀਫ ਮਿਨਿਸਟਰ ਫਖਰੇ ਕੌਮ ਫਖਰੇ ਕੌਮ ਹੈ ਉਹ ਇਹ ਕਹਿ ਰਿਹਾ ਪੰਥ ਨੂੰ ਖਤਰਾ ਹੈ ਏਕਤਾ ਨੂੰ ਖਤਰਾ ਹੈ ਏਕਤਾ ਦਾ ਤੂੰ ਲਸੰਸ ਲਿਆ ਹੈ ਨਾ ਤੇਰੇ ਕੋ ਬੜੀ ਏਕਤਾ ਰੀਦਾ ਦੁੱਖਾਂ ਸਿਧੀ ਦਿਉ ਗਿਆ 16 ਸੇਤੀ ਰਾਤ ਖੜਾ ਪੁਕਾਰੇ ਪਤਨੀ ਬੇੜਾ ਕੱਪਰ ਬਾਤ ਉਹ ਕਹਿੰਦਾ ਬੇੜਾ ਤਾਂ ਲੈ ਗਿਆ ਰੋੜ ਕੇ ਬੇੜੇ ਨੂੰ ਤਾਂ ਤੂਫਾਨ ਪੈ ਗਿਆ ਸੰਗਤ 'ਚ ਤੂਫਾਨ ਉੱਠਿਆ ਤੂਫਾਨ ਦੇ ਵਿੱਚ ਬੇੜਾ ਕਰ ਗਿਆ ਆ ਪਤਲੀ ਰੌਲਾ ਪਾ ਰਿਹਾ ਹੈ ਕੱਪਰਵਾਦ ਹੁੰਦਾ ਤੂਫਾਨ ਕੱਪਰਵਾਦ ਤੂਫਾਨ ਆ ਗਿਆ ਤੂਫਾਨ ਚ ਗਿਰ ਗਿਆ ਬੇੜਾ ਬੇੜਾ ਡੁੱਬਣ ਵਾਲਾ ਹੈ ਬਚਾਓ ਡੁੱਬਿਆ ਤਾਂ ਤੈਂ ਡੁੱਬਿਆ ਕਿ ਨੇ ਉਹ ਬੇੜਾ ਦਾ ਚੰਗਾ ਭਲਾ ਦਾ ਲਿਜਾ ਕੇ ਤੂਫਾਨ ਚ ਤੈਂ ਫਸਾ ਦਿੱਤਾ ਤੂੰ ਰੌਲਾ ਪਾਉਂਦਾ ਤੂਫਾਨ ਚ ਤੂੰ ਲੈ ਕੇ ਗਿਆ ਲੋਕ ਤੈਨੂੰ ਕਹਿੰਦੇ ਰਹੇ ਨੇ ਤੂਫਾਨ ਵੱਲ ਜਾ ਰਹੇ ਤੂੰ ਹਟਿਆ ਨਹੀਂ ਉਹ ਰੌਲਾ ਪਾਉਂਦਾ 啊！